ਆਖਰ ਮੌਲ ਵੀ ਆ ਗਿਆ ਕਹਿੰਦਾ ਜੇ ਇਹ ਸਾਇਤ ਨਾਲ ਸੋਨਾ ਬਣਦਾ ਤੇ ਮੈਂ ਘਰ ਵੀ ਸੋਨੇ ਦੇ ਬਣਾ ਲਾਂ ਸਮਝੀ ਉਹ ਮਿੱਟੀ ਦਾ ਢੇਰ ਲਾ ਕੇ ਵਿੱਚ ਔਕੜੀ ਕੇ ਤੇ ਕੋਲ ਪੈ ਪੈ ਕੇ ਉਹ ਮੌਲਵੀ ਫਿਰ ਲੱਗਾ ਬਜਟ ਵਿੱਚ ਆ ਕੇ ਤੇ ਜ਼ੇਰ ਜ਼ਬਰ ਤੇ ਪੇਸ਼ ਵਗੈਰਾ ਸ਼ੁੱਧ ਲਾ ਕੇ ਉਹਨੂੰ ਪੜਨ ਤੇ ਪੜ ਪੜ ਕੇ ਫੂਕਾ ਮਾਰਦਾ ਹੈ ਪੜ ਪੜ ਕੇ ਫੂਕਾ ਮਾਰੀ ਜਾਂਦਾ ਹੈ ਤੇ ਜਿਉਂ ਜਿਉਂ ਫੂਕਾ ਮਾਰਦਾ ਹੈ ਸੋਨਾ ਕੀ ਹੋਣਾ ਸੀ ਮਿੱਟੀ ਸਗੋਂ ਨਿਗਰਦੀ ਜਾਂਦੀ ਹੈ ਕਿ ਨਾਲ ਸੋਨਾ ਨਹੀਂ ਬਣਿਆ ਆਖਰ ਖਿੱਚ ਗਿਆ ਮੌਲ ਜੀ ਕਹਿੰਦਾ ਖੁਦਾ ਅਲਵਲੜੀਆਂ ਤੂੰ ਹੀ ਬੜੀਆਂ ਜਾ ਓਏ ਮੈਂ ਸ਼ੁੱਧ ਪੜਾ ਤੇ ਸੋਨਾ ਨਾ ਹੋਏ ਜੋ ਗਲਤ ਪੜੇ ਤੇ ਸੋਨਾ ਬਣਾ ਦਿੰਦਾ ਇਲਾ ਇਲਹਾਮ ਹੋਇਆ ਆਕਾਸ਼ੀ ਬਾਣੀ ਆਈ ਇੱਕ ਆਵਾਜ਼ ਆਈ ਓ ਮੌਲਵੀ ਜਿਹੜੇ ਨੂੰ ਸੋਨਾ ਬਣਾਣਾ ਜੋ ਫਕੀਰ ਦੀ ਜ਼ਬਾਨ ਲਿਆ ਤੇਰੀ ਜ਼ਬਾਨ ਨਾਲ ਸੋਨਾ ਨਹੀਂ ਬਣਦਾ ਉਹ ਜ਼ਬਾਨ ਨਾਲ ਸਾਫ ਹੋ ਜਿਸ ਕੀ ਜ਼ਬਾਨ जिसकी निगाह उसे तीर की हाजत ਉਹਦੀ ਜ਼ਬਾਨ ਨਾਲ ਸੋਨਾ ਬਣੇਗਾ ਤੇਰੀ ਜ਼ਬਾਨ ਨਾਲ ਸੋਨਾ ਨਹੀਂ ਬਣਦਾ ਉਹ ਮੇਰਾ ਮਤਲਬ ਸਿਰ ਕਹਿਣ ਤੋਂ ਇਹ ਸੀ ਭਾਈ ਜ਼ਬਾਨ ਜ਼ਬਾਨ ਵਿੱਚ ਵੀ ਸਵਾਦ ਹੁੰਦਾ ਸੰਤਾਂ ਬਲਵੰਤਰਾਂ ਜਿਹੜੀ ਕਥਾ ਕੀਤੀ ਏ ਉਹ ਕਿਸੇ ਨੂੰ ਨਹੀਂ ਸੁਣਾਉਂਦੇ ਉਹ ਆਪਣੇ ਸਤਿਗੁਰ ਨੂੰ ਸੁਣਾਉਂਦੇ ਇੱਕ ਹੋਏ ਦੋ ਹੋਣ 20 ਹੋਣ 100 ਹੋਏ ਸਤਿਗੁਰ ਨੂੰ ਸੁਣਾਉਂਦੇ ਨੇ ਨਿੱਕੀ ਕਥਾ ਆਪਣੇ ਅੰਦਰੋਂ ਕੱਢਦੇ ਨੇ ਸੋ ਉਹਨਾਂ ਨੇ ਬੜੀ ਕਿਰਪਾਲਤਾ ਕੀਤੀ ਤੇ ਤੁਹਾਨੂੰ ਇਤਿਹਾਸ ਸੁਣਾਇਆ ਸਤਿਗੁਰਾਂ ਦੇ ਰਾਗੀਆਂ ਨੇ ਤੁਹਾਨੂੰ ਗੁਰਬਾਣੀ ਸੁਣਾਈ ਹੈ ਹੁਣ ਸਤਿਗੁਰਾਂ ਨੇ ਮੇਰੀ ਡਿਊਟੀ ਲਾਈ ਹੈ ਤੇ ਥੋੜੀਆਂ ਜਿਹਾ ਅਰਜ਼ਾਂ ਮੈਂ ਵੀ ਤੁਹਾਡੇ ਸਾਹਮਣੇ ਕਰਾਂ ਪਹਿਲਾਂ ਇੱਕ ਪੰਕਤੀ ਪੜ੍ਹ ਲਈ ਇੱਕ ਪਾਸੇ ਮੈਂ ਪੜਾਂਗਾ ਇੱਕ ਪਾਸੇ ਤੁਸੀਂ ਮੇਰੇ ਵੀਰ ਸਾਰੇ ਪੜਿਓ ਇੱਕ ਪਾਸੇ ਮੇਰੀਆਂ ਭੈਣਾਂ ਪੜ ਉਸ ਤੋਂ ਬਾਅਦ ਫਿਰ ਮੈਂ ਆਪਣੀਆਂ ਬੇਨਤੀਆਂ ਪ੍ਰਾਰੰਭ ਕਰਾਂਗਾ ਆਏ ਤੇ ਹਾਰਾ ਚੋਰਾਸੀ ਮੇਰੀ ਕੱਟ ਜਾਊਗੀ ਇੱਥੇ ਹਾਰਾ ਚੋਰਾਸੀ ਮੇਰੀ ਕੱਟ ਜਾਊਗੀ ڪرها هو Bye, Jana, Bye, Jana, Bye, ਇਸੇ ਆਜ਼ਾਦ ਦੀ ਮੇਰੀ ਕੱਟ ਜਾਊਗੀ ਇਸੇ ਆਜ਼ਾਦ ਦੀ ਮੇਰੀ ਕੱਟ ਜਾਊਗੀ आदरणीय यथार्थ संगतियों ਸ਼ਾਸਤਰ ਦਾ ਅਟਲ ਸਿਧਾਂਤ ਹੈ ਕਿ ਨਾ ਪਿਕੁੱਤਰੋ ਪਿਸ਼ੋਭ ਅਤ ਕਰਨੀ ਕਿਤੇ ਚੰਗੀ ਨਹੀਂ ਹੁੰਦੀ ਬਹੁਤਾ ਭਲਾ ਨਾ ਬੋਲਣਾ ਬਹੁਤੀ ਭਲੀ ਨਾ ਚੁੱਪ ਬਹੁਤਾ ਭਲਾ ਨਾ ਮਿਗਲਾ ਤੇ ਬਹੁਤੀ ਭਲੀ ਨਾ ਚੁੱਪ ਜ਼ਹਿਰ ਖਾ ਕੇ ਇਨਸਾਨ ਮਰ ਜਾਂਦਾ ਹੈ ਜੇ ਉਸ ਨੂੰ ਕਿਸੇ ਤਰੀਕੇ ਨਾਲ ਮਾਰ ਕੇ ਦਿੱਤਾ ਜਾਏ ਤੇ ਜ਼ਹਿਰ ਵੀ ਜਾ ਕੇ ਫਾਇਦਾ ਕਰਦਾ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਮਾਰਾ ਹੋਵੇ ਹੱਕ ਮਰੀਏ ਚੱਖੀ ਪਰ ਮੋਰੇ ਨੂੰ ਤਰੀਕੇ ਨਾਲ ਜਿਸ ਤਰ੍ਹਾਂ ਹਕੀਮ ਮਾਰ ਕੇ ਦਿੰਦੇ ਨੇ ਤੇ ਉਹ ਜਾ ਕੇ ਫਾਇਦਾ ਕਰਦਾ ਤੇ ਅੰਮ੍ਰਿਤ ਖਾ ਕੇ ਇਨਸਾਨ ਬਿਮਾਰ ਹੋ ਜਾਂਦਾ ਹੈ ਕਿ ਉਹ ਅੰਮ੍ਰਿਤ ਲਿਖਿਆ ਹੈ ਆਪ ਸ੍ਰੀ ਗ੍ਰੰਥਾਂ ਨੇ ਉਹਨਾਂ ਲਿਖਿਆ ਖੂਬ ਖਾਣਾ ਖੀਚੜੀ ਜਾਵੇਂ ਅੰਮ੍ਰਿਤ ਅੰਮ੍ਰਿਤ ਵੀ ਕਿਉਂ ਲੋਣ ਕਿਉਂਕਿ ਹਿੰਦੂ ਮਤ ਅਨੁਸਾਰ ਲੂਣ ਵਿੱਚ ਦੁੱਧ ਨਹੀਂ ਪਾਈਦਾ ਆਮ ਕਹਾਵਤ ਹੈ ਫਲਾਣਾ ਘਿਓ ਖਿਚੜੀ ਹੈ ਕਦੇ ਇਹ ਨਹੀਂ ਕਿਸੇ ਆਖਿਆ ਬਾਣਾ ਦੁੱਧ ਖਿਚੜੀ ਹੈ ਇੱਥੇ ਘਿਓ ਦਾ ਵਾਚਕ ਹੈ ਘਿਓ ਖਾ ਕੇ ਆਦਮੀ ਡੰਡ ਬੈਠ ਕੇ ਕਰਦਾ ਹੈ ਪਹਿਲਵਾਨ ਬਣ ਜਾਂਦਾ ਹੈ ਬੂਦਰ ਚੁੱਕਦਾ ਕਬੱਡੀ ਖੇਡਦਾ ਹੋਰ ਕਈ ਸਮਝੋ ਪਹਿਲਵਾਨਾਂ ਵਾਲੇ ਕੰਮ ਕਰਦਾ ਪਰ ਜ਼ਿਆਦਾ ਮਿਕਦਾਰ ਨਾਲ ਘਿਓ ਹੀ ਬੇਤਰੀਕਾ ਖਾ ਲਈਏ ਤੇ ਉਹ ਹਜ਼ਮ ਨਹੀਂ ਹੁੰਦਾ ਤੇ ਬਿਮਾਰ ਕਰ ਦਿੰਦਾ ਇਨਸਾਨ ਸਾਰੇ ਤਰੀਕੇ ਨਾਲ ਕੰਮ ਕੀਤਾ ਜਾਏ ਨਾ ਜੁਗਤ ਵਿੱਚ ਹੋਣਾ ਵਿਪੋ ਜਾਏ ਮਾਰੇ ਦੇ ਬਾਰੇ ਚ ਲਿਖਿਆ ਜੋਰ ਨਾਲ ਜੋਰ ਨਾਲ ਨਹੀਂ ਤਾਕਤ ਨਾਲ ਨਹੀਂ ਵਿਜ਼ਡਮ ਨਾਲ ਨਹੀਂ ਚਾਰ ਫੋਹੀ ਨਾਲ ਨਹੀਂ ਧਨ ਨਾਲ ਨਹੀਂ ਕਹਿੰਦੇ ਨੇ ਜੋਰ ਨਾਲ ਜਿੱਥੇ ਛੁਟਕਾਰਾ ਕੀ ਹੁੰਦਾ ਸੰਸਾਰ ਤੋਂ ਕਹਿੰਦੇ ਨੇ ਜੁਗਤੀ ਛੁਟੇ ਸੰਸਾਰ ਜੁਗਤੀ ਨਾਲ ਛੁਟਕਾਰਾ ਹੋਇਆ ਕਰਦਾ ਉਹ ਜੁਗਤੀ ਜਿਹੜੀ ਹੈ ਨਾ ਉਹ ਤੁਹਾਨੂੰ ਬੂਟ ਵੇਚਣ ਵਾਲੇ ਕੋਲ ਨਹੀਂ ਮਿਲਦੀ ਉਹ ਕੋਕਾ ਕੋਲਾ ਦੀ ਫੈਕਟਰੀ ਵਿੱਚੋਂ ਨਹੀਂ ਤੁਹਾਨੂੰ ਮਿਲਦੀ ਉਹ ਜਿੱਥੇ ਉਹ ਸ਼ੈਫਰ ਕੀ ਵੱਡੇ ਵੱਡੇ ਚਾਕੂ ਮਿਲਦੇ ਨੇ ਜਿਹੜੇ ਲੰਮੇ ਉਹ ਥੋੜੀ ਉਹਨਾਂ ਤੁਹਾਨੂੰ ਇਹ ਜੁੱਤੀ ਦੱਸਣੀ ਉਹ ਕੋਰਟ ਵਿੱਚ ਜਾ ਕੇ ਤੁਹਾਨੂੰ ਜੁੱਤੀ ਨਹੀਂ ਮਿਲਦੀ ਉਹ ਜੁੱਤੀ ਕਿੱਥੋਂ ਮਿਲਦੀ ਏ ਸਾਦਾ ਤੋਂ ਜੁੱਤੀ ਮਿਲਦੀ